ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਪ੍ਰਸਾਦੀ ਰੰਗੇ ਰਾਤਾ ਜਿਹੜਾ ਗਿਆਨ ਪ੍ਰਾਪਤ ਹੋ ਜਾਣਾ ਨਾ ਗੁਰਬਾਣੀ ਤੋਂ ਸਮਝ ਆ ਜਾਣੀ ਹੈ ਉਹਦਾ ਹੀ ਰੰਗ ਚੜਦਾ ਉਹਨੂੰ ਗੁਰ ਪ੍ਰਸਾਦ ਕਹਿੰਦੇ ਨੇ ਸਾਨੂੰ ਇਹ ਜੋ ਪ੍ਰਾਪਤ ਹੋ ਗਿਆ ਗਿਆਨ ਉਹਦਾ ਤਾਂ ਰੰਗ ਚੜਨਾ ਜਿੰਨਾ ਗਿਆਨ ਸਮਝ ਆ ਜਾਣਾ ਉਹਦਾ ਰੰਗ ਜਾ ਜਾਣਾ ਜੇ ਉਲਟਾ ਸਮਝ ਆ ਗਿਆ ਉਲਟਾ ਵੀ ਰੰਗ ਜਾ ਜਾਣਾ ਜਿਹੜਾ ਜਿਹੜਾ ਸਮਝ ਆਉਣਾ ਰੰਗ ਉਹ ਜਿਹਾ ਚੜਨਾ ਜਿਨ੍ਹਾਂ ਨੇ ਗੁਰਬਾਣੀ ਨੂੰ ਉਲਟਾ ਸਮਝ ਆਉਣਾ ਤੇ ਉਲਟ ਰੰਗ ਵੀ ਚੜਿਆ ਹੈ ਇਹ ਖੰਨੇ ਤਿੱਖੀ ਹੈ ਬਾਹਰੋਂ ਨਿੱਕੀ ਵੀ ਬਾਹਰੋਂ ਨਿੱਖਣੇ ਤਿੱਖੀ ਤਾਂ ਇਹ ਨੁਕਸਾਨ ਵੀ ਹੋ ਜਾਣਾ ਹੈ ਮਾਇਆ ਦਾ ਰੰਗ ਵੀ ਚੜ ਜਾਣਾ ਜੇ ਮਾਇਆ ਦੇ ਲੱਸੀ ਵਾਲੇ ਹੱਥ ਕਰ ਲੈ ਫਿਰ ਬਾਹਰ ਹੀ ਕੰਮ ਹੈ ਜੋ ਰੋੜਾ ਪੈ ਰਿਹਾ ਨਾ ਫਿਰ ਇਹ ਝਗੜੀ ਰਹਿ ਜਾਣੇ ਨੇ ਪੱਲੇ ਹੋਰ ਕੁਝ ਨਹੀਂ ਰਹਿਣਾ ਝਗੜਾ ਮਿਟਣਾ ਕਰ ਝਗੜਾ ਮਿਟਣਾ ਚਾਹਦਾ ਜਦ ਇਹਦਾ ਸਹੀ ਸੋਚੀ ਬਣੀ ਪੰਡਤ ਮੁੱਲਾ ਵਾਲੀ ਗੱਲ ਇੱਥੇ ਕੀਤੀ ਹੋਈ ਹੈ ਪੰਡਤ ਮੁੱਲਾ ਵਾਲੀ ਗੱਲ ਛਰਾਉਣ ਨੂੰ ਕੀਤੀ ਹੋਈ ਹੈ ਪੰਡਤ ਮੁੱਲਾ ਵਾਲੀ ਗੱਲ ਗ੍ਰਹਿਣ ਕਰਨ ਨੂੰ ਕੀਤੀ ਹੋਈ ਪੰਡਤ ਮੁੱਲਾ ਛਾੜੇ ਦੌਰ ਹੈ ਪਰ ਜੇ ਪੰਡਤ ਮੁੱਲਾ ਵਾਲੀ ਗੱਲ ਅਸੀਂ ਲੈ ਲਈ ਪੰਡਤ ਮੁੱਲਾ ਵਾਲੀ ਗੱਲ ਦਾ ਝਗੜਾ ਜਿਹੜਾ ਗੋਲੀ ਚੱਲੀ ਗੁਰਮਤ ਹੁੰਦੀ ਤਾਂ ਝਗੜਾ ਹੀ ਨਹੀਂ ਹੈ ਉਹ ਕਹਿੰਦੇ ਨੇ ਨਾਨਕ ਗੁਰੂ ਹੈ ਉਹ ਕਹਿੰਦੇ ਰਵਿਦਾਸ ਗੁਰੂ ਕੋਲ ਨਹੀਂ ਇਸ ਗੱਲ ਦਾ ਹੀ ਰਹੀ ਹਾਂ ਹਾਂ ਰਵਿਦਾਸ ਨੂੰ ਗੁਰੂ ਕਿਉਂ ਕਹਿੰਦੇ ਹੋ ਇਸ ਗੱਲ ਦਾ ਚੱਲਣਾ ਨਾ ਰਵਿਦਾਸ ਗੁਰੂ ਹੈ ਨਾ ਨਾਨਕ ਗੁਰੂ ਹੈ ਪੰਡਤ ਮੁੱਲਾਂ ਵਾਲੀ ਲੜਾਈ ਹੈ ਦੋਏ ਤਰ੍ਹਾਂ ਕੋਈ ਨਹੀਂ ਗੁਰਬਾਣੀ ਦੇ ਸਭ ਬਰਾਬਰ ਨੇ ਬਰਾਬਰ ਨੇ ਲੋਏ ਸੱਚਖੰਡ ਦੇ ਵਿੱਚ ਤਾਂ ਕੋਈ ਬੜਾ ਛੋਟਾ ਹੁੰਦਾ ਹੀ ਨਹੀਂ ਐਸ ਵਕਤ ਤਾਂ ਸੱਚਖੰਡ ਦੇ ਬੈਠੇ ਉੱਥੇ ਤਾਂ ਬੜਾ ਛੋਟਾ ਕੋਈ ਹੈ ਨਹੀਂ ਤੁਸੀਂ ਕਾਦੀ ਲੜਾਈ ਕਰਦੇ ਹੋ ਬੜੇ ਛੋਟੇ ਦੀ ਜਿੰਨਾ ਜੇ ਬੜਾ ਹੈ ਸੱਚਖੰਡ 'ਚ ਕੋਈ ਵੜ ਨਹੀਂ ਦਿੰਦਾ ਜਦੋਂ ਕੰਮ ਤਰੀਨ ਹੋ ਜਾਂਦਾ ਛੋਟੇ ਤੋਂ ਛੋਟਾ ਹੋ ਜਾਂਦਾ ਨਾ ਨੀਚਾ ਅੰਦਰ ਨੀਚ ਜਾਤ ਨੀਚੇ ਹੁੰਦੇ ਅਤ ਨੀਚ ਉਹ ਹੋ ਜਾਂਦਾ ਜਦ ਵੜਨ ਐਂਟਰੀ ਜਦ ਹੁੰਦੀ ਹੈ ਹੰਕਾਰ ਦਾ ਮਾਰਿਆ ਤਾਂ ਉਹ ਕੱਢਿਆ ਸੀ ਬੜਾ ਬਣਦਾ ਸੀ ਜਦ ਹੰਕਾਰ ਨਾਲ ਤਾਂ ਉੱਥੋਂ ਨਿਕਲਿਆ ਹੀ ਸੀ ਹੰਕਾਰੀ ਬੜਾ ਹੰਕਾਰੀ ਹੋ ਬਣਦਾ ਹੁੰਦਾ ਬੜਾ ਕੌਣ ਬਣਦਾ ਹੰਕਾਰ ਦੁਨੀਆ ਦੀ ਵਡਿਆਈ ਕੀ ਹੈ ਅਸੀਂ ਦੁਨੀਆ ਦੀ ਵਡਿਆਈ ਨਾਲ ਛੱਜ ਵੜਦੇ ਆ ਨਾਮ ਦੇ ਛੱਜ ਨਾਨਕ ਕਹਿੰਦਾ ਕੁਲਹਾਂ ਦੇ ਬਾਬਲੇ ਜਿਹੜੇ ਕੁਲਾ ਨਾਨਕ ਨੂੰ ਗੁਰੂ ਬਣਾਉਂਦੇ ਨੇ ਬਾਬਲੇ ਨੇ ਨਾਨਕ ਨਲਜ ਨਹੀਂ ਹੈਗਾ ਉਹ ਨਹੀਂ ਲੈਂਦਾ ਹੈ ਕੋਲ ਇਹਨਾਂ ਦੀ ਦਿੱਤੀ ਲੈਂਦੇ ਬੜੇ ਨਲਜ ਉਹ ਨਲਜ ਉਹਦਾ ਨਲਜ ਬੰਦਾ ਜਿਹੜਾ ਨਾਨਕ ਨੂੰ ਗੁਰੂ ਕਹੇ ਜੇ ਗੁਰੂ ਨਾਨਕ ਆਉਂਦਾ ਨਲਜ ਆਪ ਹੋ ਜੂ ਦੇਣ ਵਾਲੇ ਬਾਬਲੇ ਨੇ ਨਾਲ ਨੂੰ ਛੱਜ ਨਹੀਂ ਚਾਹੀਦਾ ਹੈ ਜੋ ਆ ਖੱਟਣ ਮਾਵੇ ਤੇ ਨੇ ਛੱਜ ਇਹ ਦੋਈ ਲੜਾਈ ਹੋ ਰਹੀ ਇਹਨਾਂ ਦੀ ਸਿਆਸੀ ਲੜਾਈ ਉਹਨੇ ਆਪਣੀਆਂ ਭੇਡਾਂ ਮਗਰ ਲਾਉਣੀਆਂ ਨੇ ਰੀਅਲ ਮਗਰ ਲਾਉਣੇ ਨੇ ਪਾੜਨਾ ਉਹ ਤਾਂ ਹਿੰਦੂ ਨੇ ਸਾਧ ਰਹੇ ਹੁਣ ਕਹੋ ਵੀ ਗੁਰਬਾਣੀ ਦੇ ਉਹਨਾਂ ਦੀ ਰਬਦਾਸ ਦੀ ਅਰਥ ਕਰੋ ਜੇ ਕਰਦੇ ਦੇਣ ਕਹਿੰਦੇ ਹਿੰਦੂ ਕਰਦੇ ਆ ਸਾਰੀ ਆਰਤੀ ਉਹੀ ਕਰਦੇ ਉਹ ਗਏ ਸੀ ਉੱਥੇ ਅਲਾਹਾਬਾਦ ਕੀ ਸੀ ਉੱਥੇ ਨਾ ਲਖਨਊ ਆਰਤੀ ਹੈ ਉਹੀ ਮੂਰਤੀ ਪੂਜਾ ਪਰ ਬਰਾਦਰ ਦੇ ਤੁਸੀਂ ਮੂਰਤੀਆਂ ਬਣਾਈ ਬੈਠੇ ਹੋ ਇਹ ਇਹ ਜਿਹੜੀ ਪਾਰਟੀਸ਼ਨ ਹੈ ਦੋਹਾਂ ਨੇ ਨਹੀਂ ਸਮਝੀ ਹੋਈ ਗੁਰਮਤ ਪੜਤ ਮੁੱਲਾ ਹੋਵੇ ਦੋਏ ਦੋਏ ਵਿਦਵਾਨ ਇਸ ਕਰਕੇ ਜੇ ਗਿਆਨ ਹੁੰਦਾ ਤਾਂ ਰੰਗ ਚੜਦਾ ਸੱਚ ਦਾ ਰੰਗ ਚੜਦਾ ਦੋਹਾਂ ਨੂੰ ਝੂਠ ਦਾ ਰੰਗ ਚੜਿਆ ਹੈ ਦੋਏ ਝੂਠੇ ਸੱਚਾ ਕੋਈ ਨਹੀਂ ਰਵਦਾਸ ਨੇ ਤਾਂ ਗਿਆ ਨਹੀਂ ਮੈਨੂੰ ਨਾਲ ਕੋ ਚਮੜਟਾ ਰਵਦਾਸ ਨੇ ਚਮੜਟੇ ਦਾ ਵਿਰੋਧ ਨਹੀਂ ਕੀਤਾ ਆਪਣੀ ਗੱਲ ਕਹੀ ਗਿਆ ਤੁਸੀਂ ਰਵਦਾਸ ਦੀ ਜਿਹੜੀ ਰਵਦਾਸ ਦੀ ਗਿਆਨ ਹੈ ਉਹਨੂੰ ਹਾਈਲਾਈਟ ਕਰੋ ਪਤਾ ਲੱਗੇ ਵੀ ਰਵਦਾਸ ਕੀ ਕਹਿੰਦਾ ਉਹ ਉਹ ਹੈ ਨਹੀਂ ਕੋਲ ਸਿਰਫ ਕਿੰਨੀ ਸੰਗਤ ਮੇਰੀ ਹੈ ਉਹਦਾ ਜਿਹੜਾ ਹੈਗਾ ਚੜਾਵਾ ਮੈਨੂੰ ਉਹਦਾ ਕਿੰਨੀ ਇਹਨਾਂ ਦੀ ਹੈ ਚੜਾਵਾ ਇਹਨੂੰ ਉਹਦਾ ਕਿੰਨੀਆਂ ਵੋਟਾਂ ਮੈਂ ਸਰਕਾਰ ਨੂੰ ਦੇ ਸਕਦਾ ਕਿੰਨੀਆਂ ਨਹੀਂ ਦੇ ਸਕਦਾ ਬਸ ਇੱਥੇ ਖੜੀ ਹੈ ਕਿੰਨੀ ਮੇਰੀ ਕਦਰ ਹੈ ਉਹਨਾਂ ਨੇ ਆਪਣੀ ਤਾਕਤ ਦਿਖਾਤੀ ਸਾਡੀ ਇੰਨੀ ਤਾਕਤ ਦਿਖਾਤੀ ਨਾ ਜੇ ਨਹੀਂ ਜਾਂਦੇ ਸੀ ਹੁਣ ਭੱਜ ਭੱਜ ਸਰਦਾਰ ਉਹਨਾਂ ਨੂੰ ਤਾਕਤ ਤੇ ਦਿਖਾਤੀ ਰਾਣਾ ਸੋਮਿਆ ਨੇ ਆਪਣੀ ਤਾਕਤ ਦਿਖਾਈ ਸੀ ਨਾ ਦਿਖਾ ਆਮ ਆਦਮੀ ਨੇ ਤਾਕਤ ਦਾ ਪਤਾ ਨਹੀਂ ਸੀ ਹੁਣ ਜ਼ਾਹਰ ਹੋ ਗਈ ਸਭ ਸੱਚੀ ਗੱਲਾਂ ਨੇ ਗੁਰਮਤਿ ਦੂਰ ਦਾ ਵੀ ਵਾਸਤਾ ਨਹੀਂ ਹੈ ਨਾ ਨਾਨਕ ਗੁਰੂ ਕਹਾਇਆ ਨਾ ਰਵਿਦਾਸ ਗੁਰੂ ਕਹਾਇਆ ਰਵਿਦਾਸ ਦਾ ਦਾਸ ਹੈ ਨਾਨਕ ਵੀ ਦਾਸ ਹੈ ਉਹ ਦੋਏ ਦਾਸ ਨੇ ਲੜਦੇ ਨੇ ਉਹਨਾਂ ਵਾਸਤੇ ਕਿਤਨਾ ਕਿਤੇ ਜਾਤੀ ਵਾਲਾ ਹੰਕਾਰ ਹੈ ਸਾਡੀ ਉੱਚੀ ਜਾਤ ਹੈ ਉਹਨਾਂ 'ਚ ਵੀ ਜਾਤੀ ਵਾਲਾ ਹੀ ਸਾਨੂੰ ਨਹੀਂ ਜਾਤ ਕਿਉਂ ਬੰਦੇ ਨੇ ਗੁਰਬਾਣੀ ਦੋਹਾਂ ਨੂੰ ਨਹੀਂ ਮਿਲਦੀ ਤੁਸੀਂ ਇਹ ਕਹੋ ਵੀ ਜਿਹੜਾ ਜਾਤ ਨੂੰ ਮੰਨਦਾ ਹਿੰਦੂ ਹੈ ਸਿੱਖ ਨਹੀਂ ਗੱਲ ਖਤਮ ਹੋਈ ਲੋੜ ਇਸ ਗੱਲ ਦੀ ਹੈ ਵੀ ਜਿਹੜਾ ਜਾਤਵਾਦ ਮੰਨਦਾ ਹਿੰਦੂ ਹੈ ਸਿੱਖ ਨਹੀਂ ਗੁਰਬਾਣੀ ਆ ਗਈ ਗੁਰੂ ਦੇ ਬਾਣੀ ਨੂੰ ਮੂਰੇ ਕਰੋ ਤੁਸੀਂ ਆਪ ਕਦੇ ਮੂਰੇ ਹੁੰਦੇ ਆਪਣੇ ਹੰਕਾਰ ਨੂੰ ਮੂਰੇ ਕਰਦੇ ਬਾਣੀ ਦੀ ਸਮਝ ਰੰਗ ਦਾ ਤਾਂ ਚੜਦਾ ਜੇ ਬਾਣੀ ਚੋਂ ਪੱਲੇ ਪੈਂਦਾ ਗੁਰ ਪ੍ਰਸਾਦੀ ਰੰਗੇ ਰਾਤਾ ਰੰਗੇ ਰਾਤਾ ਇਹ ਨਹੀਂ ਨਾ ਭਗਤੀਆਂ ਬੜੀ ਰੰਗ ਤਾਂ ਚੜੂਗਾ ਸੱਚ ਦਾ ਜੇ ਸੱਚੀ ਬਾਣੀ ਦੀ ਸੋਝੀ ਆਊਗੀ ਸਮਝ ਆਊਗੀ ਗੁਰ ਪ੍ਰਸਾਦੀ ਗੁਰ ਕੀ ਸੱਚ ਦਾ ਰੰਗ ਚੜਨਾ ਹੋਰ ਕਾਹਦਾ ਚੜਨਾ ਝੂਠ ਦਾ ਰੰਗ ਨਹੀਂ ਚੜਦਾ ਹੁੰਦਾ ਮਾਇਆ ਦਾ ਰੰਗ ਨਹੀਂ ਹੁੰਦਾ ਲੋਭ ਦਾ ਰੰਗ ਹੁੰਦਾ ਮਾਇਆ ਦਾ ਸਿਰ ਪਾ ਲੱਗਦਾ ਪਾ ਧੋਤਾ ਜਾਂਦਾ ਹੁੰਦਾ ਮਾਇਆ ਦਾ ਰੰਗ ਨਹੀਂ ਹੁੰਦਾ ਇਹ ਤਾਂ ਮਾਇਆ ਪਾਇਆ ਪਹਿਲੇ ਲੀਤੜਾ ਨਬਰ ਗਿਆ ਰੰਗ ਲੋਭ ਦਾ ਹੁੰਦਾ ਮਾਇਆ ਦਾ ਮਹਿਲ ਪਾ ਹੁੰਦਾ ਕਿਤੇ ਸੋਚ ਲੋ ਵੀ ਜੇ ਸੱਚ ਦਾ ਰੰਗ ਝੂਠ ਦਾ ਵੀ ਰੰਗ ਹੁੰਦਾ ਝੂਠ ਦਾ ਰੰਗ ਨਹੀਂ ਹੁੰਦਾ ਝੂਠ ਤਾਂ ਫਿਰ ਬਹੁਤ ਰੰਗੀ ਹੈ ਸਾਰੇ ਰੰਗ ਝੂਠ ਦੇ ਨੇ ਝੂਠ ਬਹੁਤ ਰੰਗੀ ਹੈ ਝੂਠ ਦਾ ਇੱਕ ਰੰਗ ਨਹੀਂ ਹੁੰਦਾ ਸੱਚ ਦਾ ਰੰਗ ਇੱਕ ਹੈ ਝੂਠ ਦਾ ਰੰਗ ਕੀ ਹੈ ਕੋਈ ਵੀ ਨਹੀਂ ਬਹੁਤ ਰੰਗੀ ਹੈ ਝੂਠ ਦਾ ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁਤ ਰੰਗੀ ਕਹਤੇ ਮਨ ਕਰਕੇ ਬਹੁਤ ਰੰਗੀ ਹੈ ਹਰ ਕਰਕੇ ਕਰੋ ਸੱਚ ਮਨ ਝੂਠਾ ਨਾ ਜੇ ਤਾਂ ਮਨ ਮਤੀਆਂ ਬਣਾਉਂਦਾ ਮਨ ਦੀਆਂ ਮਤੀਆਂ ਬਣਦੀਆਂ ਨੇ ਬਹੁਤ ਰੰਗੀ ਬਣਦੀਆਂ ਨੇ ਜੇ ਗੁਰ ਕੀ ਮਤ ਬਣਦੀ ਹੈ ਕਬਤ ਬਣਦੀ ਹੈ ਕਰਮ ਬਣਦਾ ਇਹ ਗੁਰ ਕੀ ਮਤ ਹੈ ਰਬਦਾਸ ਦਾ ਵੀ ਗੁਰ ਹੈ ਨਾਨਕ ਦਾ ਵੀ ਗੁਰ ਹੈ ਨਾਨਕ ਗੁਰ ਨਹੀਂ ਹੈ ਆਪ ਨਾਨਕ ਦਾ ਗੁਰ ਬੋਲਦਾ ਉਹ ਤਾਂ ਰਬਦਾਸ ਦਾ ਗੁਰ ਬੋਲਦਾ ਦੋਹਾਂ ਦਾ ਗੁਰ ਇੱਕ ਹੈ ਉਧਰ ਰਵਦਾਸ ਉਸੇ ਗੁਰਦਾ ਦਾਸ ਉਧਰ ਨਾਨਕ ਉਸੇ ਗੁਰਦਾ ਦਾਸ ਗੱਲ ਆ ਹੈ ਝਗੜਾ ਇਹਨਾਂ ਦਾ ਝਗੜਾ ਮੂਰਖਾਂ ਦਾ ਝਗੜਾ ਕਾਹਦਾ ਹੁੰਦਾ ਮੂਰਖ ਦਾ ਹੀ ਦਾ ਸਿਆਣੇ ਦਾ ਝਗੜਾ ਹੀ ਕੋਈ ਨਹੀਂ ਸਿਆਣੇ ਦਾ ਕਾਹਦਾ ਝਗੜਾ ਸਿਆਣੇ ਜਿਹੜਾ ਫਰਕ ਹੁੰਦਾ ਨਾ ਜੇ ਹੋਵੇ ਤਾਂ ਬਹਿ ਕੇ ਹੱਲ ਕਰ ਲੈਂਦੇ ਸਮਝ ਲੈਂਦੇ ਨੇ ਸਮਝਾ ਦਿੰਦੇ ਨੇ ਮੂਰਖਾਂ ਨੂੰ ਸਮਝਾਉਣ ਦੀ ਸ਼ਕਤੀ ਨਹੀਂ ਹੁੰਦੀ ਸਮਝਣਾ ਉਹ ਚਾਹੁੰਦੇ ਨਹੀਂ ਹੁੰਦੇ ਮੂਰਖ ਹੀ ਹੁੰਦੇ ਸਮਝਣਾ ਉਹਨਾਂ ਨੇ ਹੈ ਨਹੀਂ ਸਮਝਾਉਣ ਜੋਗਾ ਉਹਨਾਂ ਕੋਲ ਹੁੰਦਾ ਸਮਝਾਉਣ ਵਾਲੀ ਸ਼ਕਤੀ ਨਹੀਂ ਉਹ ਮੂਰਖ ਤਾਂ ਕਹਿੰਦਾ ਮੂਰਖ ਨਾਲ ਨਾ ਰੁਝੀਏ ਬੜਾ ਖਰੇ ਹੋ ਜੀ ਸਮਝਣਾ ਚਾਹੁੰਦੇ ਨਹੀਂ ਸਮਝਾਉਣ ਜੋਗੀ ਗੱਲ ਵੀ ਨਹੀਂ ਉਹਨਾਂ ਕੋਲ ਇਸ ਕਰਕੇ ਉਹਨਾਂ ਮੂਰਖਾਂ ਨਾਲ ਨਹੀਂ ਬੋਲਣਾ ਚਾਹੀਦਾ ਵਿਦਵਾਨ ਸਭ ਮੂਰਖ ਨੇ ਜਿਹੜਾ ਦਲੀਲਾਂ ਦੇ ਬਾਵਜੂਦ ਵੀ ਅੜੇ ਹੋਏ ਨੇ ਲੋਕ ਮੂਰਖ ਨੇ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਮੌਜਬਾਰ ਨਹੀਂ ਕਰਨਾ ਚਾਹੀਦਾ ਵੀ ਇਹਨਾਂ ਨੂੰ ਅਸੀਂ ਬਣਾ ਕੇ ਛੱਡਾਂਗੇ ਇਹ ਨਹੀਂ ਕਰਨਾ ਕਰਦੇ ਰਹਿਣ ਆਪਾਂ ਨੂੰ ਵੀ ਕਹਿੰਦੇ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸੱਚੇ ਮਾਤਾ ਅੰਮ੍ਰਿਤ ਪੀਆ ਸੱਚੇ ਮਾਤਾ ਅੰਮ੍ਰਿਤ ਕਦ ਪੀਊਗਾ ਜਦ ਪੂਰਾ ਸੱਚ ਦਾ ਨਸ਼ਾ ਹੋ ਜੂ ਨਾ ਪੂਰਾ ਜਿਆਦਾ ਗੁਰਪ੍ਰਸਾਦ ਨਾਲ ਸੰਸਾਰ ਭੁੱਲ ਜੂ ਬਿਲਕੁਲ ਤਾਂ ਜਾ ਕੇ ਤੇ ਅੰਮ੍ਰਿਤ ਮਿਲਦਾ ਨੂੰ ਅੰਦਰੋਂ ਨਾਮ ਅੰਮ੍ਰਿਤ ਤਾਂ ਮਿਲਣਾ ਮਾਤਾ ਇੰਨਾ ਨਸ਼ਾ ਹੋ ਜੂ ਬਾਹਰ ਲੈ ਜਾਂਦਾ ਹੀ ਗੁਰਬਾਣੀ ਦੀ ਸੋਝੀ ਹੋਈ ਨਹੀਂ ਹੋ ਜੂ ਕਿ ਉਹਨੂੰ ਦੁਨੀਆ ਦੀ ਕੋਈ ਕੀਮਤ ਖਰੀਦੇ ਨਹੀਂ ਸਕਦਾ ਕੋਈ ਭੈ ਉਹਨੂੰ ਡੁਲਾਏ ਨਹੀਂ ਸਕਦੀ ਨਾ ਮਾਇਆ ਦੀ ਲਾਲਚ ਦੋ ਚੀਜ਼ਾਂ ਨੇ ਲਾਲਚ ਔਰ ਭੈ ਬਸ ਤੀ ਕੋਈ ਚੀਜ਼ ਨਹੀਂ ਜੇ ਭੈ ਦੇਣਗੇ ਜਾਂ ਲੋਭ ਦੇਣਗੇ ਦੋ ਚੀਜ਼ਾਂ ਹੁੰਦੀਆਂ ਲੋਭ ਸੱਚ ਵੱਲ ਜਾਣੇ ਨਹੀਂ ਦਿੰਦਾ ਜੇ ਚਲਿਆ ਜਾਵੇ ਤਾਂ ਲੋਭ ਨੂੰ ਜੇ ਉੱਤੇ ਦੀ ਨੰਗ ਕੇ ਜਾਵਾਂਗੇ ਲੋਭ ਨੂੰ ਦੜ ਕੇ ਜਾਵਾਂਗੇ ਲੋਭ ਨੂੰ ਹਰਾ ਕੇ ਜਾਵਾਂਗੇ ਜਿਹੜਾ ਗੁਰਮਤ ਨਾਲ ਜੁੜੂਗਾ ਲੋਭ ਨੂੰ ਮਾਰ ਕੇ ਜੁੜੂਗਾ ਲੋਭ ਤੇ ਵਿਜੇ ਪਾ ਕੇ ਜੁੜੂਗਾ ਲੋਭ ਨੂੰ ਜਿੱਤ ਕੇ ਜੁੜੂਗਾ ਵਰਨਾ ਜੁੜ ਨਹੀਂ ਸਕਦਾ ਕਿਉਂਕਿ ਜਾ ਕੇ ਧੰਦਾ ਬਣਾ ਲੈਣਾ ਧੰਦਾ ਕੌਣ ਬਣਾਉਂਦਾ ਧਰੂ ਲੋਭ ਧਰੂ ਨੂੰ ਧੰਦਾ ਲੋਭੇ ਬਣਾਉਂਦਾ ਜਾ ਕੇ ਜੇ ਲੋਭ ਤੋਂ ਗਾਹ ਨਾ ਗਿਆ ਫਿਰ ਇਹ ਸੱਚੇ ਮਾਤਾ ਹੋ ਜਾਂਦਾ ਲੋਭ ਨੂੰ ਜਿੱਤਣਾ ਸੌਖੀ ਗੱਲ ਨਹੀਂ ਹੈ ਸੱਚੇ ਮਾਤਾ ਲੋਭ ਜੀ ਨੇ ਜਿੱਤ ਲਿਆ ਫਿਰ ਹੰਕਾਰ ਨਾਲ ਟਕਰਾ ਜਾਂਦਾ ਗਾਹ ਜਾ ਕੇ ਸੰਸਾਰੀ ਹੰਕਾਰ ਨੂੰ ਸੰਸਾਰੀ ਹੰਕਾਰ ਨਾਲ ਟਕਰਾ ਜਾਂਦਾ ਰਾਜੇ ਸ਼ੀਮ ਕੋ ਤੁਮ ਕੁੱਤੇ ਕਹਿ ਬੈਠਦਾ ਸੱਚ ਬੋਲ ਬੈਠਦਾ ਤੇ ਰਾਜੇ ਨੂੰ ਬਰਦਾਸ਼ਤ ਨਹੀਂ ਝੂਠੇ ਨੂੰ ਝੂਠਾ ਕਹਿ ਬੈਠਦਾ ਜਿਹੜਾ ਸਿਰੇ ਦਾ ਝੂਠਾ ਉਹਨੂੰ ਵੀ ਝੂਠਾ ਕਹਿ ਬੈਠਦਾ ਉਹਨੂੰ ਬਰਦਾਸ਼ਤ ਨਹੀਂ ਉਹ ਸੱਚ ਬੋਲੇ ਬਣਾ ਰਹਿ ਨਹੀਂ ਸਕਦਾ ਸੱਚ ਦੁਨੀਆ ਨੂੰ ਬਰਦਾਸ਼ਤ ਨਹੀਂ ਉੱਥੇ ਜਾ ਕੇ ਟਕਰਾਅ ਹੋ ਜਾਂਦਾ ਫਿਰ ਉਹਨੂੰ ਭੈ ਦਿੱਤਾ ਜਾਂਦਾ ਵੀ ਤੂੰ ਸੱਚ ਨਾ ਬੋਲੇ ਨਾ ਜ਼ਿਆਦਾ ਐਨਾ ਸੱਚ ਨਾ ਬੋਲ ਕੇ ਚਾਰ ਆਦਮੀ ਕੰਨਾਂ ਦੇ ਨਾਲੇ ਵੀ ਤੈਨੂੰ ਨਾ ਰਹਿਣ ਤੇਰੇ ਨਾਲ ਉਹਦਾ ਜਵਾਬ ਕੀ ਹੁੰਦਾ ਜੇ ਮੇਰੇ ਤੱਕ ਕੋ ਚੰਦਨ ਚੜਾਵੇ ਤੇਰੇ ਇਸ ਦੇ ਸਰੀਰ ਨੂੰ ਚੰਦਨ ਨਹੀਂ ਫੂਕ ਦੇਣਗੇ ਨਾ ਰਾਜੇ ਨੂੰ ਚੰਦਨ ਨਹੀਂ ਚਾਹਦਾ ਬਣਾਉਣ ਦੇਣਾ ਤੇਰੀ ਇਸ ਤੇ ਮੈਂ ਤਾਂ ਕਬਰ ਫੜ ਪਾਵੇ ਤੈਨੂੰ ਕੀ ਫਲ ਮਿਲੂਗਾ ਉਹਦਾ ਫਲ ਮਿਲੂ ਕੁਛ ਜੇ ਮੇਰੇ ਤੱਕ ਕੋ ਵਿਸ਼ਟਾ ਮੇ ਰੜਾਏ ਮੈਨੂੰ ਤੁਸੀਂ ਵਿਸ਼ਟਾ ਛੱਡ ਦੋਗੇ ਨਾ ਇਹੀ ਕਰ ਸਕਦੇ ਹੋਰ ਤਾਂ ਕੋਈ ਨਹੀਂ ਸਰੀਰ ਨੂੰ ਛੱਡ ਸਕਦੇ ਆਤਮਾ ਦਾ ਤੁਹਾਡੇ ਪਕੜ ਦੇ ਬਾਹਰ ਆਤਮਾ ਦਾ ਪਕੜ ਦੇ ਬਾਹਰ ਮੈਂ ਤਾਂ ਪਕੜ ਦੇ ਬਾਹਰ ਸਰੀਰ ਨੂੰ ਛੱਡੋਗੇ ਨਾ ਤੋ ਮੇਰੇ ਤੱਕ ਆ ਕੜ ਜਾਏ ਇਹਦਾ ਕੀ ਕਰੀ ਉਹਦਾ ਜਵਾਬ ਇਹ ਹੈ ਉੱਥੇ ਜਾ ਕੇ ਜਵਾਬ ਹੈ ਉੱਥੇ ਜਾ ਕੇ ਜਵਾਬ ਹੈ ਇਹ ਜਵਾਬ ਕਿਹੜਾ ਕਿੱਥੇ ਹੈ ਇਹਦਾ ਵੀ ਪਤਾ ਹੋਣਾ ਚਾਹੀਦਾ ਉਹਨੂੰ ਜਵਾਬ ਰਾਜੇ ਨੂੰ ਹੈ ਉਹ ਕਹਿੰਦਾ ਨਾ ਕਮਿਸ਼ਨਰ ਨੂੰ ਤਾਰੂ ਨੂੰ ਤੇਰੀ ਬੋਟੀ ਬੋਟੀ ਕਰਕੇ ਮੈਂ ਕੁੱਤਿਆਂ ਨੂੰ ਖਿਲਾ ਕਹਿੰਦਾ ਹੋਰ ਕੀ ਚੰਗਾ ਤੋਂ ਮੈਨੂੰ ਮੈਂ ਕਿਹੜਾ ਪੈਸੇ ਵਟਣੇ ਨੇ ਬਾਜੇ ਦੇ ਵੇਚਣਾ ਮੀਟ ਜੇ ਤਾਂ ਮੈਂ ਪਿੱਛੇ ਮੀਟ ਵੇਚਣਾ ਹੋਵੇ ਭਾਈ ਬਾਅਦ ਚ ਤਾਂ ਤਾਂ ਮੈਨੂੰ ਘੱਟ ਹੈ ਚੰਗਾ ਸਮਾਂ ਕੁੱਤੇ ਖਾ ਲੈਣਗੇ ਢਿੱਡ ਭਰੂ ਜਾਣਾ ਦਾ ਜੇ ਤੁਸੀਂ ਅੱਗੇ 'ਚ ਜਾਣਤਾ ਐਵੇਂ ਚਲਾ ਜਾਊਗਾ ਇਹ ਤਾਂ ਵਧੀਆ ਗੱਲ ਹੈ ਕੁੱਤਿਆਂ ਨੂੰ ਖਾਣੇ ਦੋ ਲੈ ਸੋ ਦੇਤਾ ਜਵਾਬ ਭੈ ਦੇ ਰਿਹਾ ਉਹ ਕੀ ਕਹਿ ਰਿਹਾ ਵੀ ਮੈਂ ਇਹਦੇ ਪੈਸੇ ਵਟਣੇ ਨੇ ਬਾਅਦ ਚ ਇਹ ਤਾਂ ਮੈਂ ਵੇਚਣਾ ਹੋਵੇ ਬਾਅਦ ਚ ਮੈਨੂੰ ਵੀ ਘਾਟਾ ਪੈ ਗਿਆ ਇਹ ਟਕਰਾ ਉੱਥੇ ਜਾ ਕੇ ਮਾਤਾ ਉਹਨੂੰ ਕਹਿੰਦੇ ਨੇ ਮਾਤਾ ਸੀ ਜੇ ਰੰਗ ਚੜ ਜਾਂਦਾ ਫਿਰ ਉਹ ਨਾਮ ਹੈ ਮਾਤਾ ਹੈ ਨਾਮ ਵਾਲੀ ਮਾਤਾ ਉਹਦੇ ਕੋਲ ਬੋਲ ਉਹਦੇ ਕੋਲ ਗੁਰਮਤ ਦੇ ਰੰਗ 'ਚ ਪੂਰਾ ਰੰਗਿਆ ਹੋਇਆ ਅਮਰਤ ਵੀਆ ਸੱਚੇ ਮਾਤਾ ਸੱਚੇ ਮਾਤਾ ਸੱਚ ਦਾ ਨਸ਼ਾ ਉਹਨੂੰ ਮਦ ਮਾਤਾ ਵੀ ਹੁੰਦਾ ਨਾ ਮਾਤਾ ਦਾ ਨਸ਼ਾ ਹੈ ਇੱਕ ਮਦ ਮਾਤਾ ਨਹੀਂ ਹੈ ਕਾਰ ਦਾ ਨਸ਼ਾ ਹੈ ਇਹ ਸੱਚੇ ਮਾਤਾ ਔਰ ਮਦ ਮਾਤੇ ਦੋਏ ਟਕਰਾ ਜਾਂਦੇ ਨੇ ਗਾਹ ਜਾ ਕੇ ਮਨ ਮਾਤਾ ਨਾਲ ਟਕਰਾਉਣਾ ਸੱਚੇ ਮਾਤਾ ਨੇ ਦੋਏ ਧੜੇ ਨੇ ਕਹਾ ਜਾ ਕੇ ਸੱਚ ਝੂਠ ਉਹ ਭੂਤ ਝੂਠਾ ਹੈ ਇਹ ਸੱਚੇ ਰਾਜੇ ਦਾ ਸਿਪਾਹੀ ਹੈ ਰਾਜਾ ਨਹੀਂ ਹੈ ਰਾਜਾ ਨਹੀਂ ਹੈ ਇਹ ਤਾਂ ਸਿਪਾਹੀ ਹੈ ਉਹਦਾ ਉਹਦਾ ਦਾਸ ਹੈ ਉਹਦਾ ਸਿਪਾਹੀ ਇਹਦਾ ਸੱਚੇ ਦਾਸ ਭਾਈ ਹੈ ਸੱਚੇ ਰਾਜੇ ਦਾ ਜੋ ਸੱਚ ਰਾਜ ਹੈ ਨਾ ਉਹਦਾ ਸਪਾਈ ਹੈ ਗੁਰ ਵਿਚਾਰੀ ਅਗਨ ਨਿਵਾਰੀ ਗਿਆਨ ਵਿਚਾਰੀ ਅਗਨ ਨਿਵਾਰੀ ਗੁਰ ਵਿਚਾਰੀ ਦਾ ਹੁੰਦਾ ਗਿਆਨ ਵਿਚਾਰੀ ਜਦੋਂ ਅਸੀਂ ਗਿਆਨ ਵਿਚਾਰਦੇ ਆ ਆ ਜਿਹੜੀ ਅਗਨ ਹੈ ਤਾਂ ਉਦੋਂ ਹੀ ਨਿਬੜ ਜਾਂਦੀ ਹੈ ਉਦੋਂ ਹੀ ਸ਼ਾਂਤ ਹੋ ਜਾਂਦੀ ਹੈ ਹੁਣ ਪਿੱਛੇ ਮੁੜੇ ਅੱਗੇ ਤੋਂ ਤੱਕ ਦੀ ਗੱਲ ਦੱਸ ਕੇ ਪਿੱਛੇ ਮੁੜੇ ਗਿਆਨ ਵਿਚਾਰ ਦੀ ਕਪੈਸਿਟੀ ਇੰਨੀ ਹੈ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਉਹਦੇ ਨਾਲ ਇੰਨਾ ਹੀ ਹੈ ਸ਼ਾਂਤੀ ਉਦੋਂ ਹੀ ਮਿਲ ਜਾਂਦੀ ਜੋ ਕਲਪਨਾ ਅੰਦਰੋਂ ਤ੍ਰਿਸ਼ਨਾ ਦੀ ਅੱਗੇ ਉਦੋਂ ਉਹ ਸ਼ਾਂਤ ਹੋ ਜਾਂਦੀ ਗਿਆਨ ਵਿਚਾਰੀ ਅਗਨ ਵਾਲੀ ਜਿੰਨਾ ਚਿਰ ਗਿਆਨ ਵਿਚਾਰੀ ਉਹਨਾਂ ਚਿਰ ਅਗਨ ਵਾਲੀ ਹੈ ਜਦ ਹਰ ਵਿਸਰਤ ਖੁਆਰੀ ਫੇਰ ਸ਼ੁਰੂ ਹੋ ਜਾਂਦੀ ਗਿਆਨ ਵਿਚਾਰੀ ਜਿੰਨਾ ਚਿਰ ਚੱਲਦੀ ਹੈ ਨਾ ਉਹਨਾਂ ਚਿਰ ਅਗਨਵਾਰੀ ਜਦੋਂ ਇਹ ਪਤਾ ਲੱਗ ਜਾਂਦਾ ਗਿਆਨ ਵਿਚਾਰੀ ਛੱਡੀ ਤੇ ਅਗਰ ਫੇਰ ਸ਼ੁਰੂ ਹੋ ਗਈ ਅੰਦਰ ਭਾਂਬੜ ਫਿਰ ਉਹ ਗਿਆਨ ਵਿਚਾਰੀ ਛੱਡਦਾ ਨਹੀਂ ਲੰਬੀ ਲੱਗੇ ਜਾਂਦਾ ਜਦੋਂ ਅੰਦਰ ਅਗਨ ਸ਼ੁਰੂ ਹੁੰਦੀ ਹੈ ਗੋਤਾ ਪੈਂਦਾ ਖੋ ਪੈਂਦੀ ਹੈ ਉਹ ਸ਼ੁਰੂ ਕਰ ਲੈਂਦਾ ਸ਼ਬਦ ਵਿਚਾਰ ਸ਼ਬਦ ਵਿਚਾਰ ਉਹਦੀ ਮਜਬੂਰੀ ਬਣ ਜਾਂਦੀ ਹੈ ਜੇ ਜਾੜ ਦੁਖਦੀ ਹੈ ਜਾਂ ਦੁਖਣ ਲੱਗਦੀ ਗੋਲੀ ਜਦੇ ਲੈ ਪਹਿਲੇ ਲੈ ਲੈਂਦਾ ਜਦ ਦੇਖਿਆ ਨਾ ਹੁਣ ਬਈ ਦੁਖਣੀ ਸ਼ੁਰੂ ਹੋਊਗੀ ਉਹਦੇ ਕੋਲ ਹੀ ਲੈ ਵੀ ਨਸ਼ਾ ਉਤਰ ਗਿਆ ਵੀ ਬੋੜੀ ਦਾ ਅਸਰ ਜਿਹੜਾ ਸੀ ਖਤਮ ਹੋ ਬੋੜੀ ਤੋਂ ਹੀ ਲੈ ਲੈਂਦਾ ਇਹ ਜੋ ਤੇ ਟੈਂਪਰੇਰੀ ਇਲਾਜ ਚੱਲਦਾ ਜੋ ਗਿਆਨ ਲੈ ਰਿਹਾ ਲੈ ਰਿਹਾ ਲੈ ਰਿਹਾ ਪ੍ਰੋਸੀਜਰ ਚੱਲ ਰਿਹਾ ਉੱਥੇ ਮਾਤੇ ਤੱਕ ਪਹੁੰਚ ਜਾਣਾ ਫਿਰ ਫਿਰ ਪਰਮਾਨੈਂਟ ਆ ਹੋ ਗਿਆ ਫਿਰ ਦੂਸਰੀ ਉਹ ਨਹੀਂ ਜਾਣ ਅਪਿਓ ਪਿਓ ਆਤਮ ਸੁਖ ਧਾਰੇ ਅਪਿਓ ਪਿਓ ਇਹ ਜੋ ਕੀ ਪੀਤਾ ਇਹ ਹੀ ਅਪਿਓ ਪਿਓ ਹੈ ਜੋ ਗੁਰਬਾਣੀ ਚੋਂ ਅਸੀਂ ਸਮਝਦੇ ਆ ਨਾ ਅੰਮ੍ਰਿਤ ਨਾਮ ਇਹ ਨੂੰ ਅਪਿਓ ਪਿਓ ਕਹਿੰਦੇ ਮੂੰਹ ਨਾਲ ਤਾਂ ਕੋ ਪੀਤਾ ਨਹੀਂ ਪਰ ਤ੍ਰਿਸ਼ਨਾ ਬੁਝ ਗਈ ਤ੍ਰਿਸ਼ਨਾ ਕਹਿੰਦਾ ਮੁਝੀ ਅੰਮ੍ਰਿਤ ਜਲ ਨਾਲ ਇਹ ਨੂੰ ਅਪਿਓ ਪਿਓ ਕਹਿੰਦੇ ਨੇ ਮੂੰਹ ਨਾਲ ਪੀਤਾ ਨਹੀਂ ਪੀਤਾ ਗਿਆ ਤ੍ਰਿਸ਼ਨਾ ਬਣੀ ਬਲ ਇੱਕ ਤਾਂ ਹੁੰਦਾ ਦੀ ਤੇ ਤੇਲ ਇੱਕ ਦੀ ਤੇ ਹੁੰਦਾ ਪਾਣੀ ਜੇ ਦੀ ਤੇ ਪਾਣੀ ਪਾ ਦਈਏ ਤਾਂ ਦੀ ਬੁਝ ਜਾਂਦੀ ਜੇ ਦੀ ਤੇ ਤੇਲ ਪਾ ਦਈਏ ਤਾਂ ਬੜ ਹੋ ਜਾਂਦਾ ਜਿਹੜਾ ਤਾਂ ਸ਼ਬਦ ਵਿਚਾਰ ਹੈ ਤਾਂ ਦੀ ਤੇ ਪੈਂਦਾ ਪਾਣੀ ਬਾਰਿਸ਼ ਹੁੰਦੀ ਹੈ ਪਾਣੀ ਪੈਂਦਾ ਜਿਹੜੀ ਡੁੱਬਦਾ ਉਹ ਬਲਦੀ ਤੇ ਤੇਲ ਹੈ ਬਲਦੀ ਉੱਪਰ ਤੇਲ ਡੁੱਬਦਾ ਘਟਿਆ ਉਹਦੀ ਕਲਪਨਾ ਕਰਦੇ ਆ ਨਾ ਆਪਾਂ ਉਹ ਬਲਦੀ ਤੇ ਤੇਲ ਪਾ ਰਹੀ ਹੈ ਇਹ ਬਲਦੀ ਤੇ ਪਾਣੀ ਪਾ ਰਹੀ ਹੈ ਅੰਦਰ ਜੋ ਫੁਰਨੇ ਉੱਠਦੇ ਨੇ ਮਾਇਆ ਦੇ ਸ਼ਬਦ ਵਿਚਾਰ ਤੇ ਪਾਣੀ ਵਰਸਾ ਰਿਹਾ ਜਲ ਅੰਮ੍ਰਿਤ ਜਲ ਵਰਸਾ ਰਿਹਾ ਉਹਨੂੰ ਸ਼ਾਂਤ ਕਰ ਲੈ ਇਸ ਕਰਕੇ ਉਹਨਾਂ ਦੇ ਫੁੱਲਣੇ ਨਹੀਂ ਉੱਠਦੇ ਉਹਨਾਂ ਦੇ ਫੁੱਲਣੇ ਉੱਠਦੇ ਨਹੀਂ ਮਾਇਆ ਦੇ ਅਗਰ ਨਵਾਰੀ ਰਹਿੰਦੀ ਉਹ ਪਿਉ ਆਤਮ ਸੁਖ ਧਾਰੀ ਜਦ ਆਪਿਓ ਪੀ ਲੈਂਦਾ ਜਿਉਂ ਜਿਉਂ ਪੀਂਦਾ ਆਤਮ ਨੂੰ ਸੁਖ ਹੁੰਦਾ ਦੇਖੋ ਸਰੀਰ ਨੂੰ ਸੁਖ ਨਹੀਂ ਹੈਗਾ ਹੁਣ ਗੱਲ ਇਹ ਸਰੀਰ ਦਾ ਸੁਖ ਨਹੀਂ ਹੈ ਇਹ ਆਤਮ ਦਾ ਸੁਖ ਹੈ ਸਰੀਰ ਦਾ ਦੁੱਖ ਸੁਖ ਬਰਾਬਰ ਹੈ ਸਰੀਰ ਦਾ ਜੇ ਸੁਖ ਦਾ ਉਹ ਨਹੀਂ ਹਟਣ ਲੱਗਿਆ ਜਿਹੜਾ ਕਹਿੰਦੇ ਨੇ ਸਭ ਲੋਕ ਉਹ ਨਾਲ ਇਤੋਂ ਆ ਕੇ ਬੇਵਕੂਫ ਬਣ ਜਾਂਦਾ ਨੇ ਆਤਮ ਰੋਗ ਨੇ ਜਿਹੜੇ ਆਤਮ ਸੁਖ ਹੀ ਹੈ ਆਤਮਾ ਦੇ ਰੋਗ ਨੇ ਆਤਮਾ ਦੀ ਜਿਹੜੀ ਪੀੜਾ ਹੈ ਆਤਮਾ ਨੂੰ ਜੋ ਤਕਲੀਫ ਹੈ ਉਸੇ ਨੂੰ ਸ਼ਾਂਤ ਕਰਦੀ ਹੈ ਬਾਣੀ ਸਰੀਰ ਦੇ ਰੋਗਾਂ ਨੂੰ ਨਹੀਂ ਸ਼ਾਂਤ ਕਰਦੀ ਸਰੀਰ ਦੀ ਤਕਲੀਫ ਨੂੰ ਨਹੀਂ ਸ਼ਾਂਤ ਕਰਦੀ ਸਰੀਰ ਦੀ ਤਕਲੀਫ ਤਾਂ ਸਾਡੇ ਮਨ ਦੀ ਅਵਸਥਾ ਦੀ ਹੈ ਆਪੇ ਵਧਾਈ ਹੋਈ ਆਪੇ ਘਟਾ ਸਕਦੇ ਹਾਂ ਅਸੀਂ ਦੁੱਖ ਸੁੱਖ ਤਾਂ ਜਿਹੜਾ ਹੈ ਮਨ ਦੀ ਵਿਰਥਾ ਹੈ ਸਭ ਕਰਕੇ ਮੰਨ ਲਓਗੇ ਤਾਂ ਘਟ ਜਾਂਦਾ ਹੈ ਦੁੱਖ ਨੂੰ ਦੁੱਖ ਜੇ ਨਹੀਂ ਮੰਨਦੇ ਦੁੱਖ ਨਹੀਂ ਰਹਿੰਦਾ ਜੇ ਦੁੱਖ ਨੂੰ ਵੱਡਾ ਦੁੱਖ ਮੰਨਦੇ ਵੱਡਾ ਹੋ ਜਾਂਦਾ ਜਿੱਡਾ ਮਰਜ਼ੀ ਵੱਡਾ ਬਣਾ ਇਹ ਕਾਇਮ ਨੂੰ ਕੰਡਾ ਕਢਾਉਣਾ ਹੀ ਬਹੁਤ ਬੜਾ ਦੁੱਖ ਹੈ ਕਹਿੰਦਾ ਇਹਨਾਂ ਪੀੜਾ ਕੋਈ ਨਹੀਂ ਸਕਦਾ ਇਹ ਕਾਲ ਨੂੰ ਵੱਡਿਆ ਹੋਇਆ ਵੀ ਕਹਿੰਦਾ ਕੋਈ ਉਹ ਕਹਿੰਦਾ ਕੋਈ ਨਹੀਂ ਮੈਨੂੰ ਕੋਈ ਨਹੀਂ ਕਹਿੰਦਾ ਤੁਸੀਂ ਕਹਿੰਦੇ ਫਿਰ ਕਰਦੇ ਤੋ ਤਕਲੀਫ ਉਹਨੂੰ ਹੈ ਇਹ ਨਹੀਂ ਹੈ ਨਹੀਂ ਉਹ ਬਰਦਾਸ਼ਤ ਕਰਨ ਦੀ ਸ਼ਕਤੀ ਉਹਦੇ ਚ ਦੂਆ ਦੇ ਕੇ ਹੈ ਉਹ ਘਬਰਾਉਂਦਾ ਨਹੀਂ ਇਹ ਸਾਡਾ ਆਪਣੇ ਮਨ ਦੀ ਵਿਰਥ ਹੈ ਦੁੱਖ ਸੁੱਖ ਜਿਹੜੀ ਹੈ ਮਨ ਦੀ ਵਿਰਥ ਹੈ ਕੁਝ ਨਹੀਂ ਹੈਗਾ ਦੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ ਜਿੰਨਾ ਮਰਜ਼ੀ ਨੂੰ ਘਟਾ ਲਓ ਫਾਂਸੀ ਹੋ ਜਾਂਦੀ ਆ ਆਦਮੀ ਨੂੰ ਚਿੰਤਾ ਹੀ ਮਰ ਜਾਂਦਾ ਜਿਹੜੇ ਆਦਮੀ ਆਪਣੇ ਆਪ ਫਾਂਸੀ ਪਾਉਂਦੇ ਨੇ ਗੱਲ ਦੇ ਵਿੱਚ ਉਹ ਕਹਿੰਦਾ ਮੈਂ ਫਾਂਸੀ ਲੈਣੀ ਹੈ ਜੇ ਪਰ ਦੂਸਰੇ ਨੇ ਕਹਿੰਦੇ ਫਾਂਸੀ ਜੇ ਅਸੀਂ ਦੇਸ਼ ਵਾਸਤੇ ਆਪ ਮੰਗ ਕੇ ਲਈ ਹੈ ਤੁਸੀਂ ਤੇ ਸਾਡੇ ਗੱਲ ਪਾਉਂਗੇ ਅਸੀਂ ਆਪਣੇ ਗੱਲ ਤੇ ਆਪ ਰਸਾ ਪਾਵਾਂਗੇ ਸਹੀ ਹੈ ਅਸੀਂ ਆਪੇ ਪਾਲਾਂਗੇ ਤੁਸੀਂ ਕਾਹਤੇ ਪਾਉਣੇ ਇਹਦਾ ਮਤਲਬ ਹੈ ਅਸੀਂ ਫਾਂਸੀ ਲੈਣਾ ਨਹੀਂ ਸੀ ਉਹਨੇ ਮੌਕੇ ਨਹੀਂ ਲਈ ਤੁਸੀਂ ਸਾਨੂੰ ਜ਼ਬਰਦਸਤੀ ਦਿੱਤੀ ਹੈ ਔਰ ਤੁਸੀਂ ਪੜ੍ਹੇ ਰਹੋ ਉਹਨਾਂ ਦਾ ਸਹੀ ਪਾਉਣਾ ਹੈ ਉਹ ਮੁੜ ਤਾਂ ਕੋਈ ਗੱਲ ਨਹੀਂ ਆਪਾਂ ਨੂੰ ਘਟਕੀ ਹੋ ਗਏ ਉਹਨਾਂ ਦਾ ਮਤਲਬ ਆਣਾ ਹੀ ਹੈ ਉਹਨਾਂ ਦਾ ਮਤਲਬ ਇਹ ਨਹੀਂ ਮੇਰੇ ਰਸਾਂ ਸੀ ਪਾਉਣਾ ਵਾਹ ਪਰ ਕਈਆਂ ਨੂੰ ਚੱਕ ਕੇ ਲੈ ਜਾਂਦੇ ਨੇ ਜਾਂਦੇ ਨਹੀਂ ਫਾਂਸੀ ਤੇ ਬਿਰਥਾ ਹੀ ਹੋਈ ਨਾ ਮੰਦੀ ਸਵਾਲ ਤਾਂ ਇਹ ਮੰਦੀ ਬਿਰਥਾ ਹੀ ਹੋਈ ਬਿਰਥਾ ਮੰਦੀ ਆੜੇ ਅਤਵਾਦੀ ਨੇ ਆਪਣੇ ਆਪ ਨੂੰ ਮਨ ਪੰਬਲ ਨੇ ਮੰਦੀ ਬਿਰਥਾ ਹੀ ਹੈ ਪਤਾ ਮਰ ਜਾਣਾ ਚਾਹੇ ਅਗਿਆਨਤਾ ਜਨੇ ਪਰ ਮੰਦੀ ਬਿਰਥਾ ਤਾਂ ਹੈ ਉਹ ਹੱਠ ਹੀ ਹੋ ਗਿਆ ਹਰਿਯੋਗ ਨਾਲ ਵੀ ਇਹ ਵਿਰਥਾ ਬਣ ਜਾਂਦੀ ਹੈ ਦੁੱਖ ਔਰ ਸੁਖ ਨੂੰ ਸਮ ਕਰਕੇ ਮੰਨ ਲੈਣਾ ਹਰਿਯੋਗ ਵਾਲੇ ਵੀ ਮੰਨ ਲੈਂਦੇ ਜਾਨਵਰ ਹੋਰ ਤਰੀਕੇ ਨਾਲ ਮੰਨਦੇ ਨੇ ਹਠਯੋਗ ਵਾਲੇ ਹੋਰ ਤਰੀਕੇ ਨਾਲ ਇਸ ਕਰਕੇ ਕਿ ਹਟ ਕਰ ਮਰੇ ਨਾ ਲੇਖ ਨਾ ਲੇਖ ਦਰਗਵਾ ਦੇ ਲੇਖ ਗਿਆਨ ਨੂੰ ਆਉਂਦਾ ਰਾਜ ਜਿਹੜਾ ਮਰਨਾ ਕਬੂਲ ਹੁੰਦਾ ਉਹ ਗਿਆਨ ਨਾਲ ਮਰੇ ਦਾ ਲੇਖਾ ਕਬੂਲ ਉੱਥੇ ਕਬੂਲ ਹੈ ਹਟ ਕਰਕੇ ਮਰਿਆ ਹੋਇਆ ਕਬੂਲ ਹਟ ਕਰਕੇ ਮਰਿਆ ਹੈ ਆਤਮ ਹੱਤਿਆ ਕਰਦਾ ਉਹ ਦੁਖੀ ਹੋ ਕੇ ਮਰਦਾ ਹੈ ਜਾਂ ਕਿਸੇ ਰੰਜਿਸ਼ ਨਾਲ ਮਰਦਾ ਹੈ ਜਾਂ ਕੋਈ ਨਫ਼ਰਤ ਹੈ ਕਿਸੇ ਨਾਲ ਗੁੱਸਾ ਹੈ ਕਿਸੇ ਤੇ ਅੰਗਰੇਜ਼ਾਂ ਤੇ ਗੁੱਸਾ ਹੀ ਸੀ ਅਗਿਆਨਤਾ ਸੀ ਕੀ ਸੀ ਪੜਾ ਨਹੀਂ ਮੰਨਿਆ ਦਾ ਮਤਲਬ ਇਹ ਲੋਕ ਬਾਣਾ ਨਹੀਂ ਮੰਨਦੇ ਹੁੰਦੇ ਉਹਨੇ ਕਦੇ ਬਾਣਾ ਮੰਨੇ ਬਾਣਾ ਮੰਨਦਾ ਬਾਣੇ ਤੋਂ ਬਿਨਾਂ ਰਾਜ ਕਰ ਲੈਣਗੇ ਜਿਹੜੇ ਇੱਥੇ ਇਹ ਲੋਕ ਪਾਣਾ ਨਹੀਂ ਮੰਨਦੇ ਜਿਹੜੇ ਪਾਣਾ ਮੰਨਦੇ ਨੇ ਉਹਨੂੰ ਬਹੁਤ ਵੱਡਾ ਗਿਆਨ ਹੁੰਦਾ ਪਾਣੇ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਉਹ ਹੁਣ ਹੁਣ ਕਹਿੰਦੇ ਨੇ ਚੰਗੇ ਸੀ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਪਰਮੇਸ਼ਰ ਨੂੰ ਇਸ ਗੱਲ ਦਾ ਵੀ ਪਤਾ ਸੀ ਸਾਰਿਆਂ ਨੇ ਸੀ ਪਤਾ ਨਾ ਵੀ ਉਹ ਤਾਂ ਜਿਆਦਾ ਜਮਦੂਤ ਬੈਠੇ ਨੇ ਅੰਗਰੇਜ਼ਾਂ ਦਾ ਵੀ ਭੈੜੇ ਜੰਮ ਬੈਠੇ ਨੇ ਇਹਨਾਂ ਨੂੰ ਜੰਮਣ ਨੂੰ ਉਹਨੂੰ ਕੀ ਨਹੀਂ ਪਤਾ ਨਹੀਂ ਪਤਾ ਸੀ ਇਹਨਾਂ ਮੂਰਖਾਂ ਨੂੰ ਨਹੀਂ ਸੀ ਪਤਾ ਉਹ ਜੋ ਕੁਝ ਕਰਦਾ ਠੀਕ ਕਰਦਾ ਆਦਮੀ ਨੂੰ ਬਾਤ ਸਮਝ ਆਉਂਦੀ ਜੋ ਕਰ ਰਿਹਾ ਠੀਕ ਕਰ ਰਿਹਾ ਸੀ ਇਸ ਕਰਕੇ ਪਾਣਾ ਮੰਨਣਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਰਿਜ਼ਲਟ ਅਖੀਰ ਗੁਰਬਾਣੀ ਦਾ ਪਾਣਾ ਮੰਨਣਾ ਪਾਣਾ ਮੰਨਣਾ ਆਪਣੇ ਪਾਣੇ ਨਹੀਂ ਚੱਲਣਾ ਉਹ ਆਪਣੇ ਪਾਣੇ ਚੱਲੇ ਨੇ ਵੀ ਅਸੀਂ ਆਜ਼ਾਦੀ ਲੈਣੀ ਹੈ ਉਹ ਵੀ ਭਰਮ ਹੈ ਜੀ ਦੋਏ ਤਰ੍ਹਾਂ ਲੜਾਤੀ ਹੈ ਨਾ ਆਪ ਲੜਦਾ ਨਾ ਫੌਜ ਲੜਾਉਂਦਾ ਦੁਨੀਆ ਸਿਆਣੀ ਹੋਈ ਜਾਂਦੀ ਹੈ ਦੁਨੀਆ ਸਿਆਣੀ ਹੋਈ ਜਾਂਦੀ ਹੈ ਦੇਖ ਕੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਜੇ ਅਸੀਂ ਸਿੱਖਾਂ ਸਿੱਖੀ ਦਾ ਐ ਕਰਾਂਗੇ ਅਗਰ ਗੋਲ ਕਰ ਬੈਠੇ ਕੀ ਹੋਗੇ ਫਿਰ ਹੋ ਗਿਆ ਨਾ ਲੰਗੇ ਬਾਅਦ ਚ ਇਹਨਾਂ ਨੂੰ ਛੱਡੋ ਜਿਹੜੇ ਉਦੋਂ ਸੀ ਜਿਹੜੇ ਗੁਰਦੁਆਰੇ ਕਹਿੰਦੇ ਆਜ਼ਾਦ ਕਰਾਏ ਨੇ ਉਦੋਂ ਹੀ ਕੰਪਰੋਮਾਈਜ਼ ਕਰ ਲਿਆ ਜਿਹੜੇ ਸੀਗੇ ਸਨਾਤਨੀ ਸਿੱਖ ਉਹਨਾਂ ਦਾ ਕਿਉਂ ਕਹਦੇ ਕਰ ਲਿਆ ਵੀ ਕੰਪਰੋਮਾਈਜ਼ ਰਹਿਤ ਵਿੱਚ ਮਰਿਆਦਾ ਕਿਉਂ ਵੜ ਲਈ ਭਾਈ ਗੁਰਦਾਸ ਦੀ 12 ਜਪੂਰ ਦੀ ਪੂਜਾ ਕਿਉਂ ਰੱਖ ਲਈਆਂ ਕਿਉਂ ਮਾਰੀਆਂ ਚੱਕ ਕੇ ਬਾਹਰ ਕਹਿੰਦੇ ਜੋ ਕੁਝ ਹੋਣਾ ਸੀ ਹੋ ਗਿਆ ਮੂਰਤੀਆਂ ਨਾ ਗੱਡੀਆਂ ਗਈਆਂ ਪਰ ਜਾਰੇ ਮੈਂ ਰੱਖ ਲੈਂਦੇ ਆਪਾਂ ਕੰਪਰੋਮਾਈਜ਼ ਕਰ ਲਿਆ ਪ੍ਰਚਾਰ ਹੋਈ ਜਲਦ ਜਦੋਂ ਮੂਰਤੀਆਂ ਦਾ ਹੁਣ ਤੋਂ ਅਸੀਂ ਲਿਆ ਨਹੀਂ ਸਕਦੇ ਵਾਪਸ ਪਬਲਿਕ ਖਰਾਬ ਹੋ ਜੂਗੀ ਸਿਆਸੀ ਕੰਪਰੋਮਾਈਜ਼ ਕਰ ਲਿਆ ਖਾਲਸਾ ਨੂੰ ਵੀ ਪਤਾ ਸੀ ਸਿਆਸੀ ਕੰਪਰੋਮਾਈਜ਼ ਹੋ ਗਿਆ ਨਾ ਉਹਨਾਂ ਨੇ ਗੁਰਦਾਰੇ ਆਜ਼ਾਦ ਕਰਾਉਣ ਜਿਹਨਾਂ ਦੀ ਮਦਦ ਕੀਤੀ ਸਗਾਲਾ ਨਹੀਂ ਕੀਤੀ ਖਾਲਸਾ ਨੇ ਬਿਲਕੁਲ ਬੁੱਢੇ ਰਾਜ ਨਹੀਂ ਕੀਤੀ ਉਹਨੂੰ ਪਤਾ ਨਹੀਂ ਵੀ ਚੋਰ ਨੇ ਮੈਂ ਚਾਬੀਆਂ ਜਦ ਕੋਰਟ ਨੇ ਦਿੱਤੀਆਂ ਇਹਨਾਂ ਨੂੰ ਦਿੱਤੀਆਂ ਇਹਨਾਂ ਨੇ ਚਾਬੀਆਂ ਵੀ ਰੱਖਿਆ ਤਾਂ ਕਹਿੰਦਾ ਗੁਰਦੁਆਰੇ ਅਸੀਂ ਰੱਖਣੇ ਵੀ ਨਹੀਂ ਕਿ ਜ਼ਹਿਰ ਅਸੀਂ ਨਹੀਂ ਖਾਣੀ ਸਮਝਿਆ ਵੀ ਚਲੋ ਸੰਗਤ ਹੈ ਇਹਨਾਂ ਨੂੰ ਦੇਖ ਲੂਗੀ ਹੁਣ ਜਿਹੜੇ ਆਏ ਨੇ ਟੱਪ ਕੇ ਮੂਰੇ ਵੀ ਅਸੀਂ ਐ ਕਰਾਂਗੇ ਜੋ ਕਰਨਗੇ ਸੰਗਤ ਦੇਖ ਲੂ ਬਦਨਾਮ ਉਦੋਂ ਹੀ ਆਦਮੀ ਹੁੰਦਾ ਜਿਹੜਾ ਚਾਹੁੰਦਾ ਮੈਂ ਕੰਮ ਕਰੂ ਉਹਨੂੰ ਕਰਨ ਦਿਓ ਜਿਹੜਾ ਕਹਿੰਦਾ ਮੈਂ ਸਰਪੰਚ ਬਣਨ ਨੂੰ ਬਣਾ ਦਿਓ ਕੀ ਫਰਕ ਪੈਂਦਾ ਆਪੇ ਨਾ ਹੋ ਜੂਗਾ ਜਿਹੜਾ ਖੜ ਕੇ ਗੱਲਾਂ ਕਰਦਾ ਰੋਜ਼ ਵੀ ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਪੰਜ ਸਾਲ ਜਾਪੇ ਨਾ ਹੋ ਜੂ ਇਹ ਤਾਂ ਕਰੂਗਾ ਜੋ ਕਹਿੰਦਾ ਕਰਨਾ ਤਾਂ ਬੜਾ ਔਖਾ ਨਹੀਂ ਬਦਨਾਮ ਬਾਪੇ ਹੋ ਪੰਜ ਸਾਲ ਕੀ ਫਰਕ ਪੈਂਦਾ ਤੁਹਾਨੂੰ ਇਹਨਾਂ ਨੂੰ ਵੀ ਬਦਨਾਮ ਹੋ ਲੈਣ ਸੰਗਤ ਨੂੰ ਅਕਲ ਆ ਜੂਗੀ ਸਵਾਲ ਦਾ ਸੰਗਤ ਨੂੰ ਅਕਲ ਕਿਵੇਂ ਆਪੇ ਜਿਹਨਾਂ ਨੂੰ ਪਤਾ ਸੀ ਉਹਨਾਂ ਨੂੰ ਤਾਂ ਪਤਾ ਹੀ ਸੀ ਸੰਗਤ ਨੂੰ ਕਿਵੇਂ ਪਤਾ ਲੱਗਦਾ ਸਮੇਂ ਨਾਲ ਕੂੜਨ ਫੁੱਟੇ ਨਾਨਕਾ ਓੜਤ ਸੱਚ ਕੂੜ ਨੇ ਸਮੇਂ ਨਾਲ ਫੁੱਟਾ ਸਾਬਤ ਹੋਣਾ ਅਸੀਂ ਕੋਲ ਨੂੰ 1 ਮਿੰਟ ਚ ਸਾਬਤ ਕਰਨਾ ਚਾਹੁੰਦੇ ਹਾਂ ਫੋਟਾ ਇਹਦਾ ਨਹੀਂ ਇਹ ਕੁਦਰਤ ਦਾ ਨਿਯਮ ਨਹੀਂ ਹੈ ਪਾਣੇ ਅਨੁਸਾਰ ਚੱਲੋ ਪਾਣਾ ਆਪਣੀ ਚਾਲ ਚੱਲਦਾ ਸੂਰਜ ਆਪਣੀ ਚਾਲ ਚੱਲਦਾ ਸਾਡੇ ਕਹਿੰਦੇ ਨਾ ਤੇਜ ਹੋਵੇ ਨਾ ਬੜਿਓ ਆਪਣੀ ਚਾਲ ਚੱਲੋ ਪਾਣਾ ਆਪਣੀ ਚਾਲ ਚੱਲਦਾ ਜੋ ਭਾਵੇਂ ਨਾਨਕਾ ਸਹੀ ਗੱਲ ਚੰਗੀ ਜੇ ਉਹਨੂੰ ਭੌਂਦਾ ਸੀਗਾ ਕਾਲੀਆਂ ਨੂੰ ਦੇਣੇ ਗੁਰਦਾਰੇ ਚੰਗੀ ਉਹ ਗੱਲ ਸੀ ਅਸੀਂ ਕਾਹਦੇ ਮਾੜੀ ਕਹਿੰਦੇ ਮਾੜੀ ਹੈ ਅਸੀਂ ਕਿਉਂ ਕਹਿੰਦੇ ਮਾੜੀ ਚੰਗੀ ਗੱਲ ਸੀ ਉਹਨੂੰ ਚਾਹੁੰਦਾ ਸੀ ਇਹ ਵੀ ਕੋਈ ਫਾਇਦਾ ਨਿਕਲੂਗਾ ਨਿਕਲਿਆ ਫਿਰ ਸਾਰੇ ਨੰਗੇ ਹੋ ਗਏ ਸਾਰੇ ਨੰਗੇ ਹੋ ਜਾਂਦੇ ਨੇ ਜਿੰਨੇ ਮਹਾਪੁਰਸ਼ ਨੇ ਸਭ ਰੰਗੇ ਹੋਈ ਜਾਂਦੇ ਨੇ ਇਹ ਤਾਂ ਟੋਲਣ ਗਏ ਖਾਲਸੇ ਨੂੰ ਵੀ ਲੱਭੋ ਹੁਣ ਇੱਕ ਦੂਏ ਦੇ ਬੈਰੀ ਬਣ ਜਾਣਾ ਇਹਨਾਂ ਨੇ ਸਾਰਿਆਂ ਨੇ ਬੈਰੀ ਤੇ ਘੱਟ ਹੈ ਇੱਕ ਸੰਤਾ ਕੋਈ ਗੋਲੀਆਂ ਮਾਰ ਕੇ ਮਾਰਦਾ ਜੇ ਸੰਤ ਹੁੰਦਾ ਕੋਈ ਗੋਲੀ ਮਾਰ ਕੇ ਨਹੀਂ ਮਾਰਦਾ ਕੋਈ ਨਹੀਂ ਮਾਰਦਾ ਵਿੱਚ ਕਿਤੇ ਨਾ ਕਿਤੇ ਕੋਈ ਗੱਲ ਸੀ ਕੋਈ ਇਹ ਤਾਂ ਨਹੀਂ ਸੰਤ ਨਿਰਪੱਖ ਹੁੰਦਾ ਨਿਰਵੈਰ ਹੁੰਦਾ ਸੰਤ ਦੇ ਚੇਲੇ ਉਹ ਉਪਦਰ ਵੀ ਨਹੀਂ ਸੀ ਕਰਦੇ ਕੁੱਟ ਜੇ ਸੰਤ ਹੁੰਦਾ ਉਹ ਤਾਂ ਬਰੂਦ ਭਰਿਆ ਹੋਇਆ ਸੀ ਪੰਪਿੰਗ ਉਹਦੀ ਹੀ ਹੋਈ ਹੈ ਤਾਂ ਹੀ ਉਪਦਰ ਭਰਿਆ ਇਹਦਾ ਮਤਲਬ ਪੰਪਿੰਗ ਕੀਤੀ ਹੋਈ ਸੀ ਉਹਦੀ ਬਦਲ ਤਾਂ ਹੋਇਆ ਜੇ ਸ਼ਾਂਤੀ ਵਰਸਾਈ ਹੁੰਦੀ ਤਾਂ ਭਾਣੇ ਮੰਨਦੇ ਜੇ ਭਾਣੇ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਭਾਣਾ ਮੰਨਦੇ ਨਾ ਇਹਨਾਂ ਨੂੰ ਬਦਲ ਕਿਉਂ ਕੀਤਾ ਕੱਟ ਕੋਈ ਨਹੀਂ ਸਭ ਇੱਕੋ ਜਿਹੇ ਨੇ ਫਿਰ ਵੀ ਇਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਗਲਤ ਕੀਤਾ ਵਿਚਾਰਾਂ ਦੀ ਗੱਲ ਹੈ ਇੱਕ ਮਾਤਾ ਥੋੜੀ ਤੁਹਾਡੀ ਪਰ ਇਹਨਾਂ ਨੇ ਮਤ ਮੰਨੀ ਕਿ ਨੇ ਇਹ ਸਿੱਖ ਨੇ ਜਦ ਫੈਸਲਾ ਹੀ ਕਰਤਾ ਵੀ ਇਹ ਸਿੱਖ ਹੀ ਨਹੀਂ ਇਹਨਾਂ 'ਚ ਕੋਈ ਹੁਣ ਸਾਬਤ ਕਰਤਾ ਸਿੱਖ ਉਹ ਸਿੱਖਾਂ ਦਾ ਲੀਡਰ ਹੈ ਤੁਸੀਂ ਸਿੱਖ ਹੋ ਹੈ ਨਹੀਂ ਉਹਨਾਂ ਨੂੰ ਮਾਰਦੇ ਹੋ ਕਿਉਂ ਮਾਰਦੇ ਹੋ ਸਿੱਖੀ ਵਾਲੀ ਕੋਈ ਗੱਲ ਨਹੀਂ ਵਰਡ ਦੇ ਵੀ ਸਿੱਖ ਇੱਕ ਫਿਰਕੇ ਦੇ ਵਿੱਚ ਸਿੱਖ ਹੋਣ ਆਪ ਸੱਚੀ ਲੜਨ ਕਿੱਡੀ ਬਦਨਾਮੀ ਦੀ ਗੱਲ ਸਿੱਖ ਹੋਵੇ ਤਾਂ ਕਿਉਂ ਲੜੇ ਸਿੱਖ ਹੋਵੇ ਤਾਂ ਸਿੱਖ ਨਾਲ ਕਿਉਂ ਲੜੇ ਕਿਹੜੀ ਚੀਜ਼ ਦੀ ਲੜਾਈ ਹੋਈ ਉਹਦਾ ਤਾਂ ਕੋਈ ਵੈਰੀ ਗੱਲ ਨਹੀਂ ਕੋਈ ਸਿੱਖ ਨਹੀਂ ਨਾ ਸਭ ਮਾਇਆ ਦਾ ਹੀ ਨਾ ਇਹਨਾਂ ਦਾ ਬਣਾਇਆ ਨਾਨਕ ਬੜਾ ਹੋਣਾ ਨਾ ਇਹਨਾਂ ਦਾ ਬਣਾਇਆ ਰੱਗਾ ਛੋਟਾ ਹੋਣਾ ਭਗਤ ਦੀ ਬਦਨਾਮੀ ਨਹੀਂ ਹੈ ਗੁਰਬਾਣੀ ਚ ਕਿਤੇ ਵੀ ਲੱਭ ਲਿਓ ਸਾਰੀ ਗੁਰਬਾਣੀ ਗੁਰੂ ਦੀ ਬਦਨਾਮੀ ਹੈ ਗੁਰੂ ਬਾਰੇ ਕੁਝ ਗਲਤ ਕਿਹਾ ਹੋਇਆ ਹੈ ਕਾਚੇ ਗੁਰ ਤੇ ਮੁਕਤ ਨਾ ਹੋਆ ਨਾ ਤਾਂ ਗੁਰੂ ਮਾਈ ਮੁੰਡੋ ਤੇ ਗੁਰੂ ਕੀ ਯਾਦੇ ਪਰ ਬਣ ਜਾਏ ਭਗਤ ਦੇ ਖਿਲਾਫ ਦੱਸੋ ਕਿੱਥੇ ਕੁਝ ਭਗਤ ਦੀ ਪਦਵੀ ਗੁਰੂ ਨਾਲ ਵੱਡੀ ਹੈ ਮੂਰਖ ਨੇ ਜਿਹੜੇ ਲੜਦੇ ਨੇ ਮੂਰਖ ਨੇ ਜਿਹੜੇ ਨਾਨਕ ਨੂੰ ਗੁਰੂ ਕਹਿੰਦੇ ਨੇ ਭਗਤ ਦੀ ਅੱਜ ਹੀ ਭਗਤ ਤੇ ਦਾਗ ਨਹੀਂ ਗੁਰੂ ਤੇ ਦਾਗ ਹੈ ਗੁਰੂ ਬਾਹਮਣ ਹੈ ਬਾਹਮਣ ਦਾ ਲੱਖਾਂ ਦਾਗ ਨੇ ਜਗਤ ਗੁਰੂ ਜਗਤ ਦਾ ਗੁਰੂ ਹੈ ਬਾਹਮਣ ਗੁਰੂ ਹੈ ਜਗਤ ਦਾ ਉਹ ਗੁਰੂ ਦਾਗੀ ਲੱਗਦਾ ਭਗਤ ਨਹੀਂ ਦਾਗੀ ਹੈ ਤਾਂ ਭਗਤਾਂ ਦੀ ਬਾਣੀ ਲਿਖਿਆ ਗੁਰੂਆਂ ਨੇ ਉੱਥੇ ਇਹਨਾਂ ਨਾਲ ਗੁਰੂ ਬਣਾਤਾ ਮਤ ਮਾਰੀ ਹੋਈ ਹੈ ਜੇ ਨਹੀਂ ਅਕਲ ਹੁੰਦੀ ਕਿਉਂ ਕਹਿੰਦੇ ਵੀ ਗੁਰੂ ਗੋਬਿੰਦ ਦਾਸ ਨੂੰ ਉਹ ਵੀ ਮੂਰਖ ਹੈ ਸੰਤ ਨਹੀਂ ਹੈਗਾ ਹੁਣ ਪਤਾ ਲੱਗਿਆ ਕਹਿੰਦੇ ਮੂਰਖ ਹੈ ਮੂਰਖ ਹੈ ਉਹ ਸੰਤ ਕਿੱਥੇ ਭਗਤ ਤੱਕ ਦਾ ਦਾਲ ਦਿਖਾਉ ਬਾਣੀ ਇੱਕ ਭਗਤ ਮੇਰੇ ਹਿਰਦੇ ਵਸਾ ਨਾਮੇ ਦੇਖ ਨਰਾਇਣ ਵਸਾ ਗੁਰੂ ਦੀ ਤਾਂ ਥੋੜਾ ਨਹੀਂ ਹੈ ਸੰਸਾਰ ਦੇ ਵਿੱਚ ਜਿਹੜਾ ਗੁਰੂ ਹੈ ਉਹਦੀ ਬਦਨਾਮੀ ਕੀਤੀ ਹੋਈ ਹੈ ਬੜੀ ਸੰਸਾਰ ਜਿਹੜਾ ਗੁਰੂ ਬਣਦਾ ਬਾਬਣ ਗੁਰੂ ਹੈ ਜਗਤ ਦਾ ਭਗਤ ਲਗਾ ਗੁਰੂ ਹੈ ਗੁਰੂ ਪਰਮੇਸ਼ਰ ਦੇ ਬਿਨਾ ਕੋਈ ਹੈ ਹੀ ਨਹੀਂ ਪਰਮੇਸ਼ਰ ਇੱਥੇ ਜਨਮ ਲੈਂਦਾ ਨਹੀਂ ਫਿਰ ਅਰਦਾਸ ਨੂੰ ਗੁਰੂ ਕਿਉਂ ਕਹੋਗੇ ਤੁਸੀਂ ਭਗਤ ਤੋਂ ਵੱਡਾ ਕੋਈ ਨਹੀਂ ਹੈ ਸੰਸਾਰ 'ਚ ਫਿਰ ਉਹ ਵੀ ਕਹਿੰਦਾ ਗੁਰੂ ਗੁਰੂ ਕਾ ਤੇ ਨਹੀਂ ਆਇਆ ਲਫ਼ਜ਼ ਭਗਤ ਬਰਾਬਰ ਫਿਰ ਉਥੇ ਹੀ ਭਗਤ ਨੂੰ ਵੱਡਾ ਕੀਤਾ ਗੁਰੂਆਂ ਨੇ ਜੋ ਕੀਤਾ ਸੀ ਠੀਕ ਕੀਤਾ ਸੀ ਇਹ ਗੁਰੂਆਂ ਤੋਂ ਬਾਹਰ ਲੰਘਦੇ ਨੇ ਹੁਣ ਗਾਹ ਹੋਰ ਪੰਡਤ ਹੈ ਭਗਤ ਸਿਰਫ ਨਾ ਗੁਰੂ ਗੁਰੂ ਪੰਡਤ ਨੇ ਆਪਣੇ ਨਾਮ ਗੁਰੂ ਰੱਖ ਲਿਆ ਗੁਰੂ ਦਾ ਸਾਰੇ ਵਿਦਿਆ ਦੇਣ ਵਾਲੇ ਗੁਰੂ ਹੀ ਬਣਦੇ ਨੇ ਡਰਾਈਵਰ ਗੁਰੂ ਨੇ ਮਿਸਤਰੀ ਗੁਰੂ ਬਣੇ ਫਿਰਦੇ ਨੇ ਗੁਰੂ ਦਾ ਅਤ ਬਦਨਾਮ ਲੱਗਦਾ ਹੱਦ ਤੋਂ ਜਾ ਕੇ ਬਦਨਾਮ ਲਫ਼ਜ਼ ਗੁਰੂ ਹੈ ਥੌਦਾਂ ਦਾ ਗੁਰੂ ਬਣੇ ਬੈਠੇ ਨੇ ਜੇ ਕਤਰੇ ਗੁਰੂ ਬਣੇ ਬੈਠੇ ਨੇ ਠੱਗ ਚੋਰ ਗੁਰੂ ਬਣੇ ਬੈਠੇ ਨੇ ਡਕਾਇਤ ਗੁਰੂ ਬਣੇ ਬੈਠੇ ਨੇ ਤੁਸੀਂ ਗੁਰੂ ਨੂੰ ਵੱਡਾ ਬਣਾਤਾ ਗੁਰੂ ਤੋਂ ਹੋਰ ਲਫ਼ਜ਼ ਸਾਰੇ ਸੰਤ ਵਗੈਰਾ ਤੋਂ ਜ਼ਿਆਦਾ ਬਣਾਉ ਗੁਰੂ ਹੈ ਲਫ਼ਜ਼ ਸੰਤ ਹਰੇਕ ਦੇ ਆਪਣੇ ਆਪ ਨੂੰ ਕਹਿੰਦਾ ਜਣਵੇਂ ਚੁਣਵੇਂ ਨੇ ਕਿਸੇ ਭੇਖ ਦੀ ਗੱਲ ਹੈ ਗੁਰੂ ਠਾਗਾ ਲੱਗਾ ਹੈ ਸੰਤ ਲੱਗਾ ਹੈ ਚੋਰ ਲੱਗਾ ਡਕੈਤ ਲੱਗਾ ਹਰੇਕ ਕੈਟਾਗਰੀ ਗੁਰੂ ਦਾ ਬੜੇ ਬੜੇ ਸਕੂਲਾਂ ਕਾਲਜਾਂ ਗੁਰੂ ਨੇ ਭਗਤ ਕਦੇ ਬਦਨਾਮ ਲਫ਼ਜ਼ ਨਹੀਂ ਹੈ ਉਹਨਾਂ ਨੇ ਬਾਣੀ ਭਗਤਾਂ ਦੀ ਲਿਖੀ ਹੈ ਹਾਂਜੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਸੱਚ ਅਰਾਧਿਆ ਸੱਚ ਅਰਾਧਿਆ ਕਿਨੇ ਗੁਰਮੁਖ ਨੇ ਸਿਰਫ ਸੱਚ ਦੀ ਆਰਾਧਨਾ ਗੁਰਮੁਖ ਕਰਦਾ ਗੁਰਮੁਖ ਤੇ ਬਿਨਾ ਕੋਈ ਸੱਚ ਦੀ ਖੋਜ ਨਹੀਂ ਕਰਦਾ ਆਰਾਧਨਾ ਅਸਲ ਵਿੱਚ ਭੁੱਖ ਹੁੰਦੀ ਹੈ ਸੱਚ ਦੀ ਡਿਮਾਂਡ ਸੱਚ ਦੀ ਭੁੱਖ ਜਾਗਦੀ ਹੈ ਗੁਰਮੁਖ ਦੇ ਮਨ ਵਿੱਚ ਹੋਰ ਕਿਤੇ ਨਹੀਂ ਜਾਗਦੀ ਮਨ ਵਿੱਚ ਕਿਉਂ ਜਾਗਦੀ ਹੈ ਭੁੱਖ ਮਨ ਵਿੱਚ ਹੀ ਹੁੰਦੀ ਹੈ ਮਾਇਆ ਦੀ ਭੁੱਖ ਵੀ ਮਨ ਵਿੱਚ ਹੈ ਮਨ ਮਾਇਆ ਦੀ ਭੁੱਖ ਜਾਂ ਮਰ ਜਾਂਦੀ ਹੈ ਬੁੱਝ ਜਾਂਦੀ ਹੈ ਅਗਰ ਨਿਵਾਰੀ ਅਗਰ ਨਿਵਾਰੀ ਹੈ ਰਹੇ ਗੁਰਮਤਿ ਗਿਆਨ ਨਾਲ ਨਿਵਾਰੀ ਗਈ ਫਿਰ ਸੱਚ ਦੀ ਭੁੱਖ ਜਾਗਦੀ ਹੈ ਸੱਚੇ ਨਾਮ ਕੀ ਲੱਗਦਾ ਭੁੱਖ ਲੱਗਦੀ ਹੈ ਫਿਰ ਭੁੱਖ ਤਾਂ ਲੱਗਣੀ ਹੈ ਇੱਕ ਭੁੱਖ ਜ਼ਰੂਰ ਰਹਿਣੀ ਹੈ ਮਨ 'ਚ ਜਿਹੜੇ ਨਿਰੇਛਤ ਲਫ਼ਜ਼ ਕਰ ਬੋਲਿਆ ਇਹਨਾਂ ਨੇ ਬੇਵਕੂਫਾਂ ਦੀ ਘਾਟ ਤੇ ਕਦੇ ਮਨ ਨਹੀਂ ਹੋ ਸਕਦਾ ਨਰਾਜ਼ ਨਹੀਂ ਹੋ ਸਕਦਾ ਵਿਰਾਸਤਾ ਵਿੱਚ ਮੌਤ ਹੈ ਜੀਵੇ ਆਸਾ ਮਰੇ ਵਿਰਾਸ ਵਿਰਾਸਤਾ ਮੌਤ ਹੈ ਜਿਹੜਾ ਆਦਮੀ ਸੰਸਾਰ ਤੋਂ ਨਰਾਜ਼ ਹੋ ਜਾਂਦਾ ਹੈ ਫਾਲ ਲੈ ਕੇ ਮਰ ਜਾਂਦਾ ਹੈ ਜ਼ਹਿਰ ਖਾ ਕੇ ਮਰ ਜਾਂਦਾ ਹੈ ਤਾਂ ਮੌਤ ਹੈ ਕਾਹੀ ਰਵਦਾਸ ਆਸ ਲਗ ਜੀਵੋ ਆਦਰ ਹਾਂ ਮੈਂ ਵੀ ਆਤਮ ਹੱਤਿਆ ਕਰ ਲੈਣਾ ਹੁਣ ਨੂੰ ਕੱਢਾ ਮੈਂ ਤਾਂ ਜਿਉਣਾ ਮੈਨੂੰ ਆਸ ਹੈ ਤੂੰ ਮਿਲੇਗਾ ਕਹੇ ਰਬਦਾਸ ਆਸ ਲੱਗ ਜੀਵਾਂ ਚਿਰ ਪਿਓ ਦਰਸ਼ਨ ਦੇਖੇ ਜੀਵਨ ਆਸ ਵਿੱਚ ਹੈ ਨਾਸਤ ਵਿੱਚ ਜੀਵਨ ਨਹੀਂ ਹੈ ਇੱਛਾ ਵਿੱਚ ਜੀਵਨ ਅਨਿੱਛਾ ਦਾ ਮੌਤ ਹੈ ਅਨਿੱਛਾ ਹੋਣਾ ਮਾਇਆ ਦੀ ਅਨਿੱਛਾ ਹੋਣੀ ਹੈ ਸਿਰਫ ਮਾਇਆ ਦੀ ਇੱਛਾ ਖਤਮ ਕਰਨੀ ਮਾਇਆ ਜੋ ਮਰ ਗਿਆ ਇੱਥੋਂ ਮਰਿਆ ਹੈ ਜੰਗਲ ਇਧਰੋਂ ਸੰਸਾਰ ਚੋਂ ਮਰੂਗਾ ਤਾਂ ਸੰਸਾਰ ਛੁੱਟੂਗਾ ਛੁੱਟ ਗਈ ਸੰਸਾਰੀ ਦਾ ਹੁੰਦਾ ਸੰਸਾਰ ਚੋਂ ਮੌਤ ਹੋ ਗਈ ਮੇਰੀ ਮੈਂ ਮਰ ਗਿਆ ਮਰੇ ਦੇ ਬਰੇ ਸੰਸਾਰ ਤੋਂ ਛੁੱਟ ਜੂ ਤਿਰਕੁਟੀ ਛੁੱਟਾ ਜਾਂਦਾ ਤਾਂ ਮੌਤ ਹੋ ਗਈ ਦਸਵਾਂ ਦਵਾਰ ਖੁੱਲਾ ਜੀਵਨ ਦੀ ਆਸ ਹੋ ਗਈ ਸੱਚਖੰਡ ਵਾਲਾ ਜੀਵਨ ਸੱਚਾ ਜੀਵਨ ਸ਼ੁਰੂ ਹੋ ਗਿਆ ਝੂਠਾ ਜੀਵਨ ਸਮਾਪਤ ਹੋ ਗਿਆ ਇਹ ਝੂਠਾ ਜੀਵਨ ਹੈ ਜਗ ਤਾਂ ਜੀਵਨ ਜਗ ਫਿਰ ਤਾਂ ਝੂਠਾ ਸੀ ਝੂਠਾ ਹੀ ਖਤਮ ਹੋਇਆ ਸੱਚਾ ਨਹੀਂ ਖਤਮ ਹੋਇਆ ਸੱਚਾ ਦਾ ਸ਼ੁਰੂ ਹੋਇਆ ਸੱਚੇ ਜੀਵਨ ਦੀ ਆਸ ਕਰਕੇ ਝੂਠਾ ਜੀਵਨ ਖਤਮ ਕੀਤਾ ਹੈ ਇਹ ਬਾਰ-ਬਾਰ ਝੂਠਾ ਖਤਮ ਹੋਈ ਜਾਂਦਾ ਬਾਰ-ਬਾਰ ਖਤਮ ਹੋਈ ਜਾਂਦਾ ਬਾਰ-ਬਾਰ ਕਹਿੰਦੇ ਹੁਣ ਇਹ ਤਾਂ ਖੜਾ ਹੀ ਛੜਾਈ ਐਸਾ ਕਪੜਾ ਪਾ ਲਈਏ ਜਿਹੜਾ ਮੁੜ ਕੇ ਪਾਉਣਾ ਹੀ ਨਾ ਪਵੇ ਸੋ ਗੁਰ ਕਰੋ ਬਾਹਰ ਨਾ ਕਰਨਾ ਸੋ ਧਿਆਨ ਧਰੋ ਬਾਹਰ ਨਾ ਧਰਨਾ ਵਾ ਸੋ ਧਿਆਨ ਤਾਂ ਲਿਆ ਧਿਆਨ ਬਦਲਣਾ ਪਵੇ ਹੀ ਨਾ ਉਹ ਅਲਗੀ ਕਿਹਦਾ ਸੀ ਉਹ ਸੀ ਆਤਮ ਧਿਆਨ ਉਹ ਜਿੰਨਾ ਚ ਤੂੰ ਹੈਗਾ ਧਿਆਨ ਹੈਗਾ ਆਪਣਾ ਧਿਆਨ ਰੱਖਣਾ ਸੀ ਵੀ ਤੂੰ ਕੀ ਕਰਦਾ ਮਨ ਦਾ ਧਿਆਨ ਰੱਖਣਾ ਦਾ ਫੇਰ ਗਲਤੀ ਨਾ ਕਰ ਲਈ ਜਿਹੜੀ ਪਹਿਲਾਂ ਕੀਤੀ ਹੈ ਹੱਥ ਨਾਲ ਆਈ ਸੁਪੜਿਆ ਜਲ ਜਾਸੀ ਢੋਲਾ ਧਿਆਨ ਦਾ ਇਸ ਗੱਲ ਦਾ ਹੀ ਰੱਖਣਾ ਸੀ ਹੋਰ ਕਰ ਰੱਖਣਾ ਧਿਆਨ ਕਾਹਦਾ ਰੱਖਣਾ ਸੀ ਅਸੀਂ ਰੱਖਦੇ ਦੂਏ ਦਾ ਧਿਆਨ ਰੱਬ ਦਾ ਇਹ ਉਹ ਕਹਿੰਦੇ ਡਿੱਗਣਾ ਹੋਵੇ ਥੱਲੇ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਸੱਚ ਅਰਾਧਿਆ ਗੁਰਮੁਖੀ ਤਰ ਤਾਰੀ ਗੁਰਮੁਖ ਦੇ ਸਾਰੀ ਤਰੀ ਮਾਇਆ ਤੋਂ ਉੱਪਰ ਉਠਿਆ ਮਾਇਆ ਤੋਂ ਉੱਪਰ ਉੱਠ ਕੇ ਜਿਹੜਾ ਹੈ ਭਵ ਸਾਗਰ ਤੋਂ ਉੱਪਰ ਉੱਠਿਆ ਫਿਰ ਸੱਚ ਅਰਾਧਿਆ ਨਾਨਕ ਬੂਝੇ ਕੋ ਵਿਚਾਰੀ ਨਾਨਕ ਬੂਝੇ ਕੋ ਵਿਚਾਰੀ ਇਹ ਪਦੇ ਦੇ ਵਿੱਚ ਮੈਂ ਕੀ ਕਹਿਤਾ ਨਾਨਕ ਕਹਿੰਦਾ ਇਹ ਹੁਣ ਜਿਹੜਾ ਮੇਰੀ ਗੱਲ ਸਮਝ ਲਵੇ ਕੀ ਕਹਿ ਗਿਆ ਮੈਂ ਕੋਈ ਵੇਲਾ ਹੁਜੂ ਇਹਨੂੰ ਵਿਚਾਰ ਕਰੂ ਜੇ ਕੋਈ ਇਸ ਪਦੇ ਦੀ ਤਾਂ ਮੈਂ ਕੀ ਕਹਿ ਗਿਆ ਹੁਜੂ ਕੋਣ ਨਹੀਂ ਤਾਂ ਮੈਂ ਕਹਿ ਵੀ ਦਿੱਤਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕੀ ਕਹਿ ਤਾਂ ਮੈਂ ਦੱਸੋ ਕੀ ਕਰ ਅਜੋਗੀਆਂ ਨੂੰ ਪਤਾ ਲੱਗਿਆ ਵੀ ਨਹੀਂ ਜੋਗੀਆਂ ਨੂੰ ਪਤਾ ਨਹੀਂ ਲੱਗਿਆ ਕੀ ਕਹਿਤਾ ਸਮਝ ਨਹੀਂ ਆਈ ਜਿੱਥੇ ਜੋਗੀ ਜੁੜੇ ਹੋਏ ਸੀ ਪਟੇ ਨਹੀਂ ਜਾ ਸਕਦੇ ਉਖੜ ਨਹੀਂ ਸਕਦੇ ਫਿਰ ਲਗਾਤਾਰ ਨਾਲ ਰਹਿੰਦੇ ਜੋਗੀ ਬਹੁਤ ਥੱਲੇ ਪਟਣੀ ਪੈਂਦੀ ਉਹ ਸਾਰੀ ਗੱਲ ਦੁਬਾਰਾ ਸਮਝਾਉਣੀ ਪੈਂਦੀ ਤਾਂ ਕਿਤੇ ਜਾ ਕੇ ਸਮਝੋ ਰੋਮਰ ਦਾਸ ਨੂੰ 12 ਸਾਲ ਲੱਗੇ ਪਹਿਲੀ ਚੀਜ਼ ਮਟਾਉਣ ਨੂੰ ਪੱਥਰ ਤੇ ਲਿਖਿਆ ਹੁੰਦਾ ਜਿਹੜਾ ਧਰਮ ਹੁੰਦਾ ਮਨ ਜਿਹੜੇ ਜਿਹੜੀ ਚੀਜ਼ ਨੂੰ ਮਨ ਮੰਨ ਲਵੇ ਸਮਝੋ ਪੱਥਰ ਤੇ ਲਿਖਿਆ ਗਿਆ ਜਿਆਦਾ ਮੰਨਦਾ ਨਹੀਂ ਕਿਸੇ ਚੀਜ਼ ਨੂੰ ਮੰਨ ਲਵੇ ਵਿਛੜਦਾ ਵੀ ਨਹੀਂ ਹੈ ਕਬੀਰ ਤਾਂ ਤਾਂ ਛੇਤੀ ਮੰਨ ਗਿਆ ਉਹ ਮੰਨਿਆ ਨਹੀਂ ਜੀ ਹੋਇਆ ਅੰਦਰੋਂ ਅੰਦਰੋਂ ਨਹੀਂ ਮੰਨਿਆ ਅੰਦਰੋਂ ਸ਼ੰਕਾ ਕਰਦਾ ਸੀ ਸਭ ਤੋਂ ਕਰਦਾ ਜ਼ਰੂਰ ਸੀ ਸਭ ਕੁਝ ਮਾਲਾ ਵੀ ਫਿਰਦਾ ਸੀ ਕਿਸੇ ਆਸ ਨਾਲ ਜਮਲਦੀ ਨਹੀਂ ਸੀ ਕਹਿੰਦਾ ਵੀ ਗੜਬੜ ਕੋਈ ਕਬੀਰ ਦਾ ਅੰਦਰੋਂ ਨਹੀਂ ਸੀ ਬੰਦੇ ਕਿਉਂਕਿ ਕਬੀਰ ਦੋਹਰਾ ਨੂੰ ਸੁਣਦਾ ਸੀ ਸੰਤ ਸਾਰੇ ਆਉਂਦੇ ਸੀ ਉੱਥੇ ਦੂਏ ਇਹਨਾਂ ਦੇ ਖਿਲਾਫ ਸੀ ਦੂਏ ਉਹਨਾਂ ਦੇ ਖਿਲਾਫ ਸੀ ਉਹ ਖਿਲਾਫ ਵਾਲਿਆਂ ਦਾ ਅਸਰ ਸੀ ਖਿਲਾਫ ਵਾਲਿਆਂ ਦਾ ਅਸਰ ਫਿਰ ਹਾਵੀ ਹੋ ਗਿਆ ਖਿਲਾਫ ਵਾਲਿਆਂ ਦਾ ਅਸਰ ਜਿਹੜਾ ਸੀ ਨਾ ਉਹ ਹਾਵੀ ਹੋ ਗਿਆ Mm.